जलपुर सावस देड़े सदा जीवन पुत्र जवान मुकाणे आ गहरी मिसाणे आ गहरी तॾहिं जुड़े वोड़ बि हिन लाहे महिमान मुकाणे आ गहरी ਜੰਦ ਸ਼ਾਖ ਜਵਾਨੀ ਦੇ ਵਧਿਆਨ ਬਹਾਰ ਦੇ ਅੰਦਰ ਹਾਏ ਅਕਬਰ ਮੈਂ ਦਿਸਣ ਦਾ ਅਕਬਰ ਹੈ ਅਕਬਰ ਹੈ ਅਕਬਰ ਸਿਰੇ ਪਾਵਣ ਦੇ ਮੌਸਮ ਵਿੱਚ ਤੁਰਨ ਦੇ ਨਰਮਾਨ ਮੁਕਾਣੇ ਆ ਗਏ ਨੀ ਮੈਂ ਦਿਸਣ ਮੁਕਾਣੇ ਆ ਗਏ ਨੀ